ਚਰਨ ਸਾਧ ਕੇ ਧੋਏ ਧੋਏ ਪੀਓ ਚਰਨ ਸਾਧ ਕੇ ਧੋਏ ਧੋਏ ਪੀਓ ਅਰਪਿਨ ਸਾਧ ਕੋ ਆਪਣਾ ਜੀਓ ਉਹ ਚਲਣਾ ਤਾਰ ਨਹੀਂ ਹੈਗੇ ਇੱਥੇ ਚਰਨ ਸਾਧ ਕੇ ਧੋਏ ਧੋਏ ਪੀਓ ਸਾਧ ਦੇ ਜਿਹੜੇ ਗੁਣ ਨੇ ਚਰਨ ਗੁਣ ਹੁੰਦੇ ਨੇ ਧੋਏ ਧੋਏ ਪੀਣੇ ਨੇ ਧੋਏ ਧੋਏ ਕਿਵੇਂ ਪੀਣੇ ਨੇ ਇਹਦੇ ਨਾਲ ਮੈਲ ਵੀ ਹੁੰਦੀ ਹੈ ਆਹੋ ਇਹ ਜਿਹੜੇ ਅਰਥ ਅਸੀਂ ਲੈ ਲੈਣਾ ਦੁਨਿਆਵੀ ਜਿਹੜੀ ਦੁਨਿਆਵੀ ਭਾਸ਼ਾ ਸਾਰੀ ਮਾਇਆ ਦੀ ਹੈ ਸਾਰੀ ਮਾਇਆ ਮਾਇਆ ਹੁੰਦੀ ਹੋ ਮਾਇਆ ਨੂੰ ਜਿੰਨਾ ਜਰ ਅਸੀਂ ਪਲਟ ਕੇ ਨਹੀਂ ਨਾ ਬਣਾਉਂਦੇ ਪਹਿਲੇ ਤਾਂ ਇਹ ਹੈ ਕਿ ਦੁਨਿਆਵੀ ਅਰਥ ਜਿਹੜੇ ਨੇ ਦੇ ਉਹ ਧੋ ਦੇਣ ਇਹਨਾਂ ਨੇ ਉਹ ਚੱਲਣ ਦੁਨਿਆਵੀ ਅਰਥ ਬਣਾਤੇ ਪੈਰ ਚਰਨ ਸਾਧ ਕੇ ਧੋ ਧੋ ਪੀਓ ਜਿਹੜੇ ਚਰਨ ਨੇ ਸਾਧ ਦੇ ਗੁਣ ਨੇ ਸਾਧ ਦੇ ਗੁਣ ਓਮਕਾਰ ਸਤਨਾਮ ਕਰਤਾ ਫੁਰਤ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਦੀ ਸਾਹਿਬ ਆਪ ਇਹਨੂੰ ਧੋ ਕੇ ਪੀਓ ਤਦੋਂ ਕਿ ਮੈਂ ਤੋਂ ਉਹਨਾਂ ਨੂੰ ਇਹ ਚਰਨਾਂ ਦੇ ਅਰਥ ਪੈਰ ਧੋ ਦਿਓ ਪੈਰ ਨਹੀਂ ਹੁੰਦੇ ਧੋਤੇ ਜਦ ਪੈਰ ਅਰਥ ਨੇ ਜਿਹੜੇ ਚੱਲਣਾ ਦੇ ਧੋਦੇ ਪੈਰ ਨਹੀਂ ਹੁੰਦੇ ਧੋਤੇ ਗਏ ਪੈਰ ਚੜ ਰਹਿ ਗਏ ਮਾਇਆ ਤੋਂ ਰਹਿਤ ਚੱਲਦੇ ਮਾਇਆ ਦੇ ਵਿੱਚ ਚੱਲਣ ਤੁਸੀਂ ਪੈਰ ਬਣਾਤੇ ਮਾਇਆ ਵਾਲੇ ਅਰਥ ਧੋਦੇ ਹੋ ਨਿਰਾਕਾਰੀ ਰਹਿ ਗਏ ਉਹ ਨਿਰਾਕਾਰੀ ਕੀ ਹੋ ਨਿਰਾਕਾਰੀ ਚੱਲਣ ਜਿਹੜੇ ਉਹ ਕੀ ਹੁਣ ਤੁਸੀਂ ਖਾਣ ਤੋਂ ਆਪਣਾ ਜੀਓ ਜੇ ਚੀਜ਼ ਪੀਵਾਂਗੇ ਉਹਦਾ ਅਸਰ ਹੋਊਗਾ ਓਮਕਾਰ ਆ ਬਣਨਾ ਸਤਨਾਮ ਸਤ ਗੁਣ ਆਪਣੇ ਚ ਪੈਦਾ ਕਰਨਾ ਕਰਤੇ ਪੁਰਖਾ ਆਪਣੇ ਚ ਗੁਣ ਪੈਦਾ ਕਰਨਾ ਪੁਰਖ ਤਾਂ ਬਣਨਾ ਮਹਾਪੁਰਖ ਨਹੀਂ ਬਣਨਾ ਪੁਰਖੇ ਰਹਿਣਾ ਮਹਾਪੁਰਖ ਨਹੀਂ ਹੋ ਜਾਣਾ ਮਹਾਪੁਰਖ ਜਦ ਗੁਣ ਕਰ ਜਾਣਗੇ ਮਹਾਪੁਰਖ ਹੋ ਜਾਂਦਾ ਜੇ ਗੁਣ ਗਲ ਜਾਣ ਸਾਰੇ ਫਿਰ ਮਹਾਪੁਰਖ ਹਾਂ ਜੇ ਮਹਾਪੁਰਖ ਬਣ ਗਿਆ ਗੁਣ ਸਾਰੇ ਗਲ ਗਏ ਮਹਾਪੁਰਖ ਦਾ ਨਾਮ ਤਾਂ ਕਰਤਾ ਪੁਰਖ ਤੋਂ ਵੀ ਅੱਗੇ ਹੈ ਕਰਤਾ ਪੁਰਖ ਹੈ ਜਿਹੜਾ ਜੇ ਪੁਰਖੇ ਰਹੂ ਪੁਰਖੇ ਰਹੂਗਾ ਪੁਰਖ ਤੱਕ ਰਹੂਗਾ ਤਾਂ ਗੁਣ ਹੈ ਪੂਰਨ ਬ੍ਰਹਮ ਦਾ ਗੁਣ ਹੈ ਕਰਤਾ ਪੁਰਖ ਕਰਤਾ ਵੀ ਹੈ ਪੁਰਖ ਵੀ ਹੈ ਕਰਤਾ ਤਾਂ ਹੈ ਪ੍ਰਗਟ ਕਰਤਾ ਇਹੀ ਹੈ ਗੁਪਤ ਕਰਤਾ ਉਹ ਹੈ ਗੁਪਤ ਕਰਤਾ ਦਾ ਮਹਾਪੁਰਖ ਹੈ ਪ੍ਰਗਟ ਕਰਤਾ ਪੁਰਖ ਹੈ ਪ੍ਰਗਟ ਕਰਤਾ ਪੁਰਖ ਹੈ ਗੁਪਤ ਕਰਤਾ ਮਹਾਪੁਰਖ ਹੈ ਮਹਾਪੁਰਖ ਦਾ ਕਰਾਇਆ ਇਹ ਕਰਦਾ ਹੈ ਮਹਾਪੁਰਖ ਦਾ ਬੁਲਾਇਆ ਇਹ ਬੋਲਦਾ ਹੈ ਮਹਾਪੁਰਖ ਜਿਵੇਂ ਚਲਾਉਂਦਾ ਇਹ ਚੱਲਦਾ ਉਹ ਮਹਾਪੁਰਖ ਹੈ ਇਹ ਪੁਰਖ ਜੇ ਮਹਾਪੁਰਖ ਆਪ ਬਣ ਗਿਆ ਫਿਰ ਗਿਆ ਫਿਰ ਸਾਰੇ ਗੁਣ ਕਰ ਗਏ ਔਰ ਸਾਧ ਕੋ ਆਪਣਾ ਜੀਓ ਅਰਥ ਸਾਧ ਕੋ ਆਪਣਾ ਜੀਓ ਸਾਧ ਨੂੰ ਆਪਣਾ ਜੀਓ ਅਰਥ ਬੁੱਧੀ ਨੂੰ ਕਹੇ ਆਪਣਾ ਮਨ ਅਰਪਤੀ ਸਾਧ ਨੂੰ ਸੋਚੀ ਨਾ ਵੀ ਸਾਧ ਜੋ ਕਹਿ ਰਿਹਾ ਜੋ ਗੁਰਬਾਣੀ ਕਹਿ ਰਹੀ ਹੈ ਇਹਦੇ ਸ਼ੰਕਾ ਕਰੂ ਜੇ ਮਨ ਅਰਥ ਨਹੀਂ ਤਾਂ ਜਿਹੜੇ ਮਨ ਅਰਪ ਦਿੰਦੇ ਨੇ ਸ਼ੰਕਾ ਪੈਦਾ ਹੀ ਨਹੀਂ ਹੁੰਦੀ ਜਿਹੜੇ ਮਨ ਨਹੀਂ ਅਰਪਦੇ ਉਹ ਸ਼ੰਕਾ ਕਰਦੇ ਨੇ ਬਾਣੀ ਤੇ ਇਹ ਨਾ ਜਦ ਮਨ ਅਰਪ ਕੇ ਨਹੀਂ ਬਾਣੀ ਸੁਣਦਾ ਸ਼ੰਕਾ ਹੋਊਗੀ ਹੋਊਗੀ ਭਰੋਸਾ ਨਹੀਂ ਹੋ ਸਕਦਾ ਅਰਪ ਸਾਧ ਕੋ ਉਹ ਜੀਓ ਹੀ ਸ਼ੰਕਾ ਕਰਦਾ ਜੀਓ ਨਾਲੇ ਨਵੇੜਾ ਜੀਓ ਦਾ ਹੀ ਉਧਾਰ ਹੈ ਇਹ ਹੀ ਸ਼ੰਕਾ ਕਰਦਾ ਹੈ ਇਹ ਵੇੜੇ ਚੜਦਾ ਨਹੀਂ ਅਰਪੀ ਸਾਧ ਕੋ ਆਪਣਾ ਜੀਓ ਸਾਧ ਦੀ ਧੂਣੀ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਦੀ ਧੂਣੀ ਕਰੇ ਇਸ਼ਨਾਨ ਇਹ ਹੇਮਕੁੰਡ ਕੀ ਕਰ ਜਾਂਦੇ ਨੇ ਉਸੇ ਧੂੜਾ ਸਾਧ ਕੀ ਉਥੇ ਜਾਣ ਕੀ ਕਰ ਜਾਂਦੇ ਨੇ ਉਹਨੂੰ ਕਿਹਾ ਦੀ ਹੇਮਕੁੰਡ ਜਾਣ ਨੂੰ ਨਾਲ ਦਾ ਕਹਿੰਦੇ ਹੋ ਵੀ ਅਸਲ ਪਾਸ਼ਾ ਨੇ ਕਿਹਾ ਸੀਗਾ ਵੀ ਗੁਰੂ ਮੰਨਿਓ ਗ੍ਰੰਥ ਚਲੋ ਮੰਨ ਲਿਓ ਕਿਹਾ ਸੀ ਸਭ ਸਿੱਖਣ ਕੋ ਹੁਕਮ ਗੁਰੂ ਮੰਨਿਓ ਗ੍ਰੰਥ ਪਹਿਲੀ ਗੱਲ ਤਾਂ ਕਿ ਅਸਲ ਪਾਸ਼ਾ ਨੇ ਗੱਲ ਕਹੀ ਉਹਦੀ ਜੋ ਕਹਿੰਦੇ ਨੇ ਸਭ ਖਾਲਸੇ ਨੂੰ ਹੁਕਮ ਕਹਿੰਦੇ ਉਦੋਂ ਖਾਲਸਾ ਹੋ ਗਿਆ ਸੀ ਸਿੱਖ ਤਾਂ ਰਹੀ ਨਹੀਂ ਸੀ ਉਦੋਂ ਉਦੋਂ ਸਭ ਪਾਸ਼ਾ ਨੇ ਉਦੋਂ ਹੀ ਕਿਹਾ ਜਾਂ ਹਜੂਰ ਸਾਹਿਬ ਸੀ ਇਹ ਗੱਲ ਕਹੋਦੇ ਨੇ ਉਦੋਂ ਸਿੱਖ ਕੱਟੇ ਸੀ ਉਹਦਾ ਖਾਲਸਾ ਸੀ ਸਾਰਾ ਉਹਦਾ ਦਾ ਖਾਲਸਾ ਹੋ ਗਈ ਥਾਈ ਨਹੀਂ ਕੋਈ ਸਿੱਖੇ ਨਹੀਂ ਕੋਈ ਤੁਸੀਂ ਕਿਵੇਂ ਕਹਿੰਦਾ ਲਿਖਿਆ ਉਹਨੇ ਸਭ ਝੂਠ ਦੇ ਪੱਲੇ ਖੜੇ ਕੀਤੇ ਨੇ ਇਹ ਐ ਰਹਿ ਜਾਣਗੇ ਜਿਵੇਂ ਕਹਦੇ ਦੇ ਸਰ ਤੇ ਜਾਦੀ ਸਿੰਘ ਲਾਤੇ ਕਿਸੇ ਨੂੰ ਉਹ ਜਦ ਆਇਆ ਕੋਈ ਸਿਆਣਾ ਉਹਨੇ ਫੜਿਆ ਸਿੰਘ ਜਾਂ ਖਿੱਚਿਆ ਉਹ ਥੱਲੇ ਉਹ ਕਪੜਾ ਸੀਗਾ ਉਹ ਸਾਰੇ ਖਾਲੀ ਜੀ ਲੈ ਕੇ ਪਰੇ ਚਲਾ ਗਿਆ ਥੱਲੇ ਗਦਾ ਨਿਕਲਿਆ ਇਹਦਾ ਕਹਦੇ ਨੇ ਖੋਤੇ ਨੇ ਸਾਰੇ ਅਕਲ ਦੇ ਸਿੱਖ ਲਾਈ ਫਿਰਦੇ ਨੇ ਉਹ ਸਿੱਖ ਬਣ ਗਿਆ ਨਾਲਾ ਨਰ ਨਰ ਬਣ ਗਿਆ ਨਾ ਉਹ ਨਾਲ ਸਿੰਘ ਹੁੰਦਾ ਸਿੰਘ ਨਹੀਂ ਹੁੰਦਾ ਇਹਨਾਂ ਦੇ ਸਿੰਘ ਲਾ ਲੈ ਉਹਨੇ ਕਿਵੇਂ ਕਹਿਤਾ ਸਿੱਖਣ ਕੋ ਹੁਕਮ ਹੈ ਸਿੱਖਦਾ ਹੈ ਹੀ ਨਹੀਂ ਫਿਰ ਉਹ ਕਿਵੇਂ ਕਹਿ ਸਕਦਾ ਉਹਨੇ ਤਾਂ ਆਪ ਗੁਰ ਚੇਲਾ ਹੈ ਬਾਬਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਕਿਵੇਂ ਆਪਣੇ ਕਹਿ ਦੂਗਾ ਉਹਨਾਂ ਨੂੰ ਵੀ ਤੁਸੀਂ ਕੀ ਕਰਿਓ ਕਿਵੇਂ ਕਹਿ ਸਕਦਾ ਤੁਸੀਂ ਆ ਕਰਿਓ ਚੌਕੌਰ ਸਾਹਿਬ ਤਾਂ ਉਹਨਾਂ ਨੇ ਹੁਕਮ ਦੇ ਤਲਵਾਰ ਨਿਕਲ ਫਿਰ ਉਹਨਾਂ ਨੂੰ ਹੁਕਮ ਦੇ ਰਿਹਾ ਬਿਲਕੁਲ ਟੋਟਲ ਫਰਾਡ ਕਰਕੇ ਤੁਹਾਨੂੰ ਦਿਖਾ ਰਿਹਾ ਹਰ ਪੱਖ ਤੋਂ ਫਰਾਡ ਕੀਤਾ ਤਾਂ ਹੀ ਉਹ ਮੈਦਾਨ ਨਹੀਂ ਆਉਂਦੇ ਔਰ ਕਲੇ ਮੂੰਹ ਨਾਲ 'ਚ ਆ ਕੇ ਗੱਲ ਕਰਨ ਸੁਪਰੀਮ ਕੋਰਟ ਦੇ ਸਾਹਮਣੇ ਫਿਰ ਪਤਾ ਲੱਗੂ ਇਹਨਾਂ ਨੂੰ ਕੀ ਕਿਹਾ ਸੀ ਜਿੰਨੇ ਸਾਲ ਦੇ ਬਰਡ ਬਰਡ ਤਸਲ ਸਾਲ ਦੇ 200 ਸਾਲ ਦੇ 250 ਸਾਲ ਦੇ ਬਰਡ ਬਰਡ ਕਰੀ ਜਾਂਦੇ ਨੇ ਨਿਕਲਣ ਵਾਰ ਉਹ ਕਹਿੰਦੇ ਪਿਛੇ ਨੂੰ ਜਾਂਦੇ ਖੱਡਾ ਜਿਹਨੂੰ ਵੜਦੇ ਨੇ ਜਾ ਜਾ ਕੇ ਝੂਠ ਐਵੇਂ ਕਰਦਾ ਹੁੰਦਾ ਜੇ ਮੰਨ ਵੀ ਲਈਏ ਕਿ ਗੁਰੂ ਕਹਿਣ ਲੱਗੇ ਸੀ ਹਾਂ ਜੇ ਚਲੋ ਮੰਨ ਵੀ ਲਈਏ ਇਹ ਗੱਲ ਕਿਸੇ ਹੋਰ ਨੇ ਵੀ ਕਹਿਤਾ ਗੁਰੂ ਮਾਨੇ ਉਪਰਸਤ ਤੇ ਹੈ ਪੁੰਨ ਕਿਉਂ ਨਾ ਹੋ ਜਾਂਦੇ ਨੇ ਸਾਧਕੀ ਤੋਂ ਦਾ ਸ਼ਾਨ ਚੋਰੀ ਕਰਦੇ ਨਾ ਸਹੀ ਚਲੋ ਗੁਰਬਾਣੀ ਦਾ ਸੀ ਮੰਨਣੀ ਆਇਆ ਨਾ ਸਹੀ ਕਿਹਾ ਉੱਥੇ ਤਾਂ ਪਰਮੇਸ਼ਰ ਦਾ ਥਾਨ ਹੈ ਇਹ ਤਾਂ ਵੱਡੀ ਗੱਲ ਹੈ ਕੀ ਪੋਤੀ ਪਰਮੇਸ਼ਰ ਦੀ ਗੱਲ ਨਹੀਂ ਮੰਨਣੀ ਉਹ ਦਸਮ ਜਾਂਦਾ ਕਹਿੰਦਾ ਜੋ ਮੋਗੋ ਪਰਮੇਸ਼ਰ ਉਤਰਾ ਉੱਚ ਤੇ ਸਭ ਨਰ ਕੁੰਡ ਮੈਂ ਪੜਾ ਮੈਂ ਹੂੰ ਪਰ ਪੁਰਖਾ ਦਾਸਾ ਮੈਂ ਪਰਮੇਸ਼ਰ ਦਾ ਦਾਸ ਹਾਂ ਇਹਦੀ ਤਾਂ ਕੀਮਤ ਹੈ ਗੁਰਬਾਣੀ ਦੀ ਦਸਮ ਪਾਤਸ਼ਾਹ ਦੀ ਗੱਲ ਨਾ ਵੱਡੀ ਹੈ ਪਹਿਲੇ ਪੱਕੀ ਫੇਰ ਨਹੀਂ ਮੰਨਦੇ ਜੋ ਇਹ ਤਾਂ ਨਾ ਕਹਿੰਦੇ ਫਿਰ ਬਾਣੀ ਨਹੀਂ ਮੰਨਣੀ ਤੁਸੀਂ ਸਭ ਫਰਾਡ ਇਹਨਾਂ ਦਾ ਸਭ ਨੰਗਾ ਹੋ ਗਿਆ ਗੋਲਕ ਧਾਰੀ ਨੇ ਗੋਲਕ ਦੀ ਗੱਲ ਹੈ ਪਰਪੰਚੀ ਬੰਦੇ ਨੇ ਸਾਰੇ ਪੱਖੀਆਂ ਤਾਂ ਆਉਂਦੀਆਂ ਨੇ ਜੇ ਗੋੜਾ ਗੰਦਗੀ ਹੋਵੇ ਪੱਖੀਆਂ ਇਕੱਠੀਆਂ ਹੋਈਆਂ ਹੋਈਆਂ ਨੇ ਇੱਕ ਵੀ ਨਹੀਂ ਰਹਿਣਾ ਜੇ ਆਈ ਨਾ ਤੇ ਤਲਵਾਰ ਜੇ ਮੈਂ ਕੱਢ ਕੇ ਰੱਖਤੀ ਸਿੱਖੀ ਦੀ ਸਿਰ ਲੈਣ ਵਾਲੀ ਸਿਰ ਲੈਣ ਵਾਲੀ ਤਲਵਾਰ ਵੀ ਸਭ ਭੱਜਣਗੇ ਇਹਦਾ ਕੜਾ ਦੇ ਯਾਰ ਨੇ ਸਾਰੇ ਹੀ ਕੜਾ ਦੇ ਯਾਰ ਨੇ ਹਾਂ ਉਹ ਉੱਥੇ ਲਿਖਦਾ ਨਾ ਉਹ ਕਹਿੰਦਾ ਨਿਕਲੇ ਕੜਾ ਦੇ ਆਲ ਬੈਠੇ ਸਾਰੇ ਜੀ ਜਿਹਨੇ ਸਾਰੇ ਬੈਠੇ ਤੇ ਨਾ ਕੜਾ ਦੇ ਆ ਨਿਕਲੇ ਖਿਸਕਣ ਲੱਗੇ ਦੇਖੀ ਕਿ ਕਿਵੇਂ ਖਿਸਕਣਗੇ ਹਾਂ ਸਾਧ ਦੀ ਧੂੜ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਸਾਧ ਦੀ ਧੂੜ ਕਰੋ ਇਸ਼ਨਾਨ ਜੋ ਸਾਧ ਗੱਲ ਕਹਿੰਦਾ ਉਹ ਧੂੜ ਦਾ ਕੁਛ ਉਹਦੇ ਚ ਗਿਆਨ ਕੀ ਆਂਦੀ ਹੈ ਗਿਆਨ ਗਿਆਨੀ ਜਿਹੜਾ ਗਿਆਨ ਹੈ ਜੰਮ ਜਾਣਾ ਉਹਦੇ ਨਾਲ ਸਾਫ਼ ਕਰ ਲੋ ਮਨ ਨੂੰ ਗਿਆਨ ਗੁਰੂ ਮਨ ਮੰਜੋ ਹਾਂ ਗਿਆਨ ਦੇ ਧੂੜ ਨਾਲ ਮਨ ਨੂੰ ਮੰਜੋ ਸਾਧ ਦੀ ਧੂੜ ਕਰੋ ਇਸ਼ਨਾਨ ਬਾਅਦ ਉੱਪਰ ਜਾਈਏ ਕੁਰਬਾਨ ਜਾਈਏ ਕੁਰਬਾਨ ਐਸੇ ਸਾਧ ਦੇ ਉੱਤੇ ਕੁਰਬਾਨ ਜਾਣਾ ਹੀ ਚਾਹੀਦਾ ਕੁਰਬਾਨ ਗਿਆ ਹੀ ਹੈ ਖਾਲਸਾ ਗੁਰੂਆਂ ਦੇ ਉੱਤੇ ਉਹ ਦੋਵੇਂ ਪਾਸ਼ਾ ਦੇ ਪਹਿਲਾਂ ਕੁਰਬਾਨ ਨਹੀਂ ਹੋਇਆ ਜਦ ਉਹਨੂੰ ਪੁੱਛਿਆ ਵੀ ਤੇਰਾ ਇੱਛਾ ਕੀ ਹੈ ਪਤੀ ਦਾਸ ਨੂੰ ਉਹ ਕਹਿੰਦਾ ਵੀ ਮੇਰਾ ਗੁਰਦੇਵ ਹੈ ਨਾ ਉਹਨੇ ਪਾਸ਼ਾ ਮੇਰਾ ਮੂੰਹ ਇਧਰ ਨੂੰ ਕਰ ਦੇ ਜਿੱਧਰੋਂ ਬੰਦਾ ਉਧਰ ਮੇਰਾ ਮੂੰਹ ਕਰ ਦਿਓ ਆਰ ਆਪਣਾ ਤੁਸੀਂ ਚਲਾਈ ਜਾਓ ਬਸ ਇੰਨੀ ਇੱਛਾ ਮੇਰੀ ਮੇਰਾ ਮੂੰਹ ਉਧਰ ਨੂੰ ਰਹੇ ਪਿੱਠ ਨਾ ਕਰਿਓ ਮੇਰੀ ਉਧਰ ਨੂੰ ਜਾਂ ਸਾਈਡ ਨਾ ਕਰਿਓ ਉਹ ਮੈਨੂੰ ਦੇਖਦਾ ਰਹਿਣਾ ਉਹ ਦੇਖਦਾ ਰਹਿਣਾ ਬਸ ਜਿੱਥੇ ਕਿਤੇ ਮੈਂ ਮੈਨੂੰ ਉਹ ਅਰਜੀ ਮਿਲੂ ਜਿੱਥੋਂ ਕਿਤੇ ਮੇਰਾ ਮਨ ਡੋਲੂ ਲੱਗੂ ਉਥੋਂ ਮੈਨੂੰ ਬਚਾਲੂ ਉਹ ਤਾਂ ਮੈਨੂੰ ਸਪੋਰਟ ਮਿਲ ਜੂਗੀ ਬਸ ਕੁਰਬਾਨ ਗਏ ਅਗਲੇ ਨੇ ਸਬੂਤ ਦਿੱਤੇ ਨੇ ਇਹ ਦੇ ਦੇਣਗੇ ਸਬੂਤ ਇਹ ਦੇਣ ਹੁਣ ਸਬੂਤ ਜੇ ਬਾਰਸ ਨੇ ਸਬੂਤ ਹੋਵੇ ਕੋਈ ਆ ਕੇ ਨਾ ਇਹ ਭੱਜਣ ਛੱਡ ਕੇ ਆ ਜਾਣਗੇ ਲੋਕ ਇਹਨਾਂ ਨੂੰ ਬੰਦ ਦੇਣਗੇ ਤੋਂ ਹਾਂਜੀ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗੀ ਹਰ ਕੀਰਤਨ ਗਾਈਐ ਸਾਧ ਸੇਵਾ ਵਡਭਾਗੀ ਪਾਈਐ ਸਾਧ ਦੀ ਜਿਹੜੀ ਸੇਵਾ ਉਹ ਵੱਡਿਆਂ ਭਾਗਾਂ ਨਾਲ ਮਿਲਦੀ ਹੈ ਸਾਧ ਸੇਵਾ ਸਾਧ ਦੀ ਸੇਵਾ ਕੀ ਹੈ ਸਾਧੇ ਨੇ ਸਾਰਿਆਂ ਦੇ ਅੰਦਰ ਅੰਤਰਾਤਮਾ ਸਭ ਦੀ ਸਾਧ ਹੈ ਇਹ ਵੀ ਗੱਲ ਸੁਣ ਕੇ ਅੰਤਰਾਤਮਾ ਖਿੜ ਜਵੇ ਉਹ ਸਾਧ ਸੇਵਾ ਅੰਤਰਾਤਮਾ ਜਿਹਨੂੰ એનર્ਜੀ ਮਿਲੇ ਅੰਤਰਾਤਮਾ ਨੂੰ ਜਿਹੜੀ ਗੱਲ ਤੋਂ ਉਹ ਸਾਥੇ ਅੰਤਰਾਤਮਾ ਦੀ ਖੁਰਾਕ ਕੀ ਹੈ ਆਤਮ ਗਿਆਨ ਆਤਮ ਗਿਆਨ ਦੇਣਾ ਸਾਥੇ ਸੇਵਾ ਇਹਦੇ ਨਾਲ ਮਨ ਤ੍ਰਿਪਤ ਹੁੰਦਾ ਹੈ ਆਤਮਾ ਸ਼ਾਂਤ ਹੁੰਦੀ ਹੈ ਆਤਮਾ ਨੂੰ ਅਡੋਲਤਾ ਮਿਲਦੀ ਹੈ ਆਤਮਾ ਨੂੰ ਬੇਫਿਕਰੀ ਮਿਲਦੀ ਹੈ ਆਤਮਾ ਨੂੰ ਸਕੂਨ ਮਿਲਦਾ ਹੈ ਇਹੀ ਤਾਂ ਸੇਵਾ ਸਾਥੇ ਸੇਵਾ ਬੜ ਭਾਗੀ ਪਾਈ ਹੈ ਵੱਡਿਆਂ ਭਾਗਾਂ ਨਾਲ ਸਾਧੀ ਸੇਵਾ ਚਲਦੀ ਹੈ ਸਾਧ ਸੰਗੀ ਹਰ ਕੀਰਤਨ ਗਾਈਐ ਸਾਧ ਦੀ ਸਾਧ ਸੰਗੀ ਆਪਣਾ ਮਨ ਸਾਧ ਕੇ ਹਰ ਕੀਰਤਨ ਗਾਈਐ ਆਪਣਾ ਮਨ ਸਾਧ ਕੇ ਹਰ ਕੀਰਤਨ ਗਾਈਐ ਤਾਂ ਸਾਧ ਦੀ ਸੇਵਾ ਹੁੰਦੀ ਹੈ ਸਾਧ ਦੀ ਸੇਵਾ ਕਰਨ ਵਾਸਤੇ ਆਪਣਾ ਮਨ ਪਹਿਲਾਂ ਸਾਧਣਾ ਪੈਂਦਾ ਆਪਣਾ ਮਨ ਸਾਧਣਾ ਪੈਂਦਾ ਪਹਿਲਾਂ ਸਾਧ ਸੇਵਾ ਕਰਨ ਵਾਸਤੇ ਤਾਂ ਕਿਤੇ ਜਾ ਕੇ ਸਾਧੀ ਸੇਵਾ ਹੁੰਦੀ ਹੈ ਜੇ ਆਪਣਾ ਮਨ ਨਾ ਸਾਧਿਆ ਹੋਵੇ ਨਾ ਤੇ ਸਾਧੀ ਸੇਵਾ ਨਹੀਂ ਅਨੇਕ ਵਿਗਣ ਤੇ ਸਾਧੂ ਹੈ ਹਰੀ ਗੁਣ ਗਾਏ ਅੰਮ੍ਰਿਤ ਰਸ ਚਾਖੈ ਅਨੇਕ ਵਿਗਣ ਤੇ ਸਾਧੂ ਰੱਖੈ ਸਾਧੂ ਅਨੇਕ ਦੇਖੇ ਤੇ ਸਾਧੂ ਲਫ਼ਜ਼ ਆਇਆ ਸਾਧੂ ਜੋ ਸਾਡਾ ਜੋ ਉਹ ਆ ਜਿਹੜਾ ਸਾਧਿਆ ਜਾ ਰਿਹਾ ਹੈ ਜੋ ਸੱਦ ਗਿਆ ਉਹ ਸਾਧੂ ਹੈ ਜਿਹਦਾ ਮਨ ਮੰਨ ਗਿਆ ਉਹ ਸਾਧੂ ਹੈ ਅਨਕ ਬਿਗੰਤ ਤੇ ਸਾਧੂ ਹੀ ਤਾਂ ਕਹਿ ਰਿਹਾ ਸੀ ਮੇਰਾ ਮੂੰਹ ਰੱਖਿਓ ਸਾਧੂ ਵੱਲ ਨੂੰ ਮੋਦੀ ਦਾ ਹੋਰ ਕੀ ਕਹਿੰਦਾ ਸੀ ਜੇ ਕੋਈ ਬਿਗਨ ਪੈਂਦਾ ਹੋਇਆ ਸਾਧੂ ਰੱਖ ਲੂਗਾ ਕੁਰਬਾਨ ਤਾਂ ਜਾਣਾ ਨੂੰ ਮੇਰਾ ਮਨ ਕਰਦਾ ਕੋਈ ਫਿਕਰ ਨਾ ਪੈ ਜਵੇ ਹਾਂ ਚਲੋ ਕੋਈ ਦੁੱਖ ਤਕਲੀਫ ਤਾਂ ਹੋਣੀ ਹੋਈਆਂ ਕਿਤੇ ਉਧਰ ਧਿਆਨ ਨਾ ਚਲਾ ਜਾਵੇ ਜੇ ਸਰੀਰ ਵੱਲ ਧਿਆਨ ਚਲਾਗਾ ਦੁੱਖ ਮਹਿਸੂਸ ਹੋ ਜਾਊਗਾ ਧਿਆਨ ਉਹਦੇ ਬਰੇ ਰਹੇ ਆਤਮ ਤੇ ਧਾਰੀ ਰਹੇ ਤੁਹਾਡੀ ਆਤਮਾ ਇੱਕ ਰਹੇ ਮਨ ਉੱਚਾ ਚੱਕ ਕੇ ਰੱਖੇ ਹੌਸਲਾ ਦੇ ਕੇ ਰੱਖੇ ਹਾਂ ਹਰੀ ਗੁਣ ਗਾਏ ਅੰਮ੍ਰਿਤਰਸ ਚਾਖਾ ਚੱਖ ਹੈ ਜਿਹੜਾ ਹਰ ਗੁਣ ਗਾਉਂਦਾ ਹੈ ਰਸ ਵਿੱਚ ਚੱਖਦਾ ਉਹਦੇ ਹੋਰ ਕੀ ਹੈ ਹਰ ਗੁਣ ਦੇ ਵਿੱਚ ਹੁੰਦਾ ਕੀ ਰਸ ਹੁੰਦਾ ਜੇ ਗੰਨਾ ਚੁੰਪੂ ਵਿੱਚੋਂ ਰਸ ਆਊਗਾ ਜੀ ਉਹ ਭਾਈ ਜੋਰ ਤਾਂ ਲੱਗੂਗਾ ਹੀ ਦਬਾਉਣਾ ਦਾ ਪਊਗਾ ਦਬਾਉਣਾ ਪਊ ਜੇ ਸ਼ਬਦ ਵਿਚਾਰ ਕਰੂ ਜੋਰ ਤਾਂ ਲੱਗੂਗਾ ਤਾਂ ਵਿੱਚ ਤਾਂ ਹੀ ਆਊਗਾ ਗੰਨਾ ਦਬਾਊਗਾ ਤਾਂ ਹੀ ਰਸ ਆਊਗਾ ਹਰ ਗੁਣ ਗਾਇਆ ਅੰਮ੍ਰਿਤ ਰਸ ਚੱਕ ਹੈ ਓਟ ਗਹੀ ਓਟ ਗਹੀ ਸੰਤਹ ਦਰ ਆਇਆ ਓਟ ਗਹੀ ਸੰਤਹ ਦਰ ਆਇਆ ਓਟ ਫੜ ਲਈ ਗਹੀ ਓਟ ਗਹੀ ਓਟ ਫੜ ਲਈ ਸੰਤ ਦੀ ਸੰਤਾਂ ਦੇ ਦਰ ਆ ਗਿਆ ਸੰਤਾਂ ਦੇ ਦਰ ਆਇਆ ਸੰਤ ਦੀ ਓਟ ਲੈ ਲਈ ਸਰਬ ਸੂਖ ਨਾਨਕ ਤੇ ਪਾਇਆ ਸੰਤ ਦੀ ਓਟ ਵਾਸਤੇ ਹੀ ਸੰਤ ਦੇ ਆਉਣਾ ਪੈਣਾ ਸੀ ਤੇ ਘਰ ਸਰਬ ਸੁਖ ਨਾਨਕ ਤੇ ਪਾਇਆ ਜਦੋਂ ਓਟ ਮਿਲ ਗਈ ਤਾਂ ਸਰਬ ਸੁਖ ਹੋ ਗਿਆ ਚਿੰਤਾ ਮੁੱਕ ਗਈ ਓਟ ਤੇ ਪਰੇ ਪਰੇ ਚਿੰਤਾ ਸੀ ਸੰਤ ਦੀ ਓਟ ਜਦ ਗਾਲ ਨਹੀਂ ਆਉਂਦਾ ਭੈ ਨਹੀਂ ਵਰਦੀ ਜਿੱਥੇ ਭੈ ਨਹੀਂ ਵਰਦੀ ਉੱਥੇ ਸੁਖ ਹੈ ਜਿੱਥੇ ਭੈ ਆਉਂਦੀ ਹੈ ਉੱਥੇ ਸੁਖ ਨਹੀਂ ਹੈ ਹੋਰ ਕੁਝ ਵੀ ਚੀਜ਼ ਕੱਲੀ ਭੈ ਹੈ ਜਿਹੜੀ ਇਹ ਦੁੱਖਾਂ ਦਾ ਘਰ ਹੈ ਤਾਏ ਜਿੱਤੇ ਹੈ ਨਹੀਂ ਉੱਥੇ ਕੁਛ ਵੀ ਨਹੀਂ ਕੋਈ ਵੀ ਉਹਦੇ ਭਰਮ ਨਹੀਂ ਨਾ ਹੈ ਕਿ ਭੈ ਨਹੀਂ ਤਾਂ ਭਰਮ ਹੈ ਜੀ ਭਰਮ ਹੈ ਤਾਂ ਭੈ ਹੈ ਜੇ ਪੈ ਹੈ ਤਾਂ ਭਰਮ ਹੈਗਾ ਪਾਇਆ ਤਾਂ ਭਰਮ ਤਾਂ ਹੈ ਉਹ ਫਿਰ ਪਰਮ ਪਹਿਲਾਂ ਗਿਆ ਤਾਂ ਮੇਰੇ ਪਾਸ ਹੋ ਗਿਆ ਪਰਮ ਜੋ ਭੈ ਪੈਦਾ ਹੁੰਦੀ ਹੈ ਅਸਲ ਵਿੱਚ ਜਦ ਭਰਮ ਜਾਂਦਾ ਹੈ ਮਾਇਆ ਦਾ ਭਰਮ ਹੈ ਜਿਹੜਾ ਮਾਇਆ ਕੁਝ ਹੈ ਇਹ ਭਰਮ ਜਿਹੜਾ ਅਸੀਂ ਕਹਿੰਦੇ ਆ ਕੁਝ ਹੈ ਨਹੀਂ ਹੈ ਇਹ ਭਰਮ ਇਹ ਕੁਝ ਵੀ ਨਹੀਂ ਇਹ ਤਾਂ ਐਵੇਂ ਸਾਨੂੰ ਸੰਸਾਰ ਦੇ ਵਿੱਚ ਸੁਪਨੇ ਕਰਕੇ ਭਾਸਦਾ ਦੀਦਾ ਇਹ ਕੁਝ ਵੀ ਨਹੀਂ ਹੈ ਸੁਪਨਾ ਜਿੰਨਾ ਜਦ ਸੁਪਨਾ ਅਸੀਂ ਦੇਖਦੇ ਆ ਸੁਪਨਾ ਸੱਚਾ ਜਾਗਦੀ ਸਾਰੇ ਸੁਪਨਾ ਗਾਇਬ ਹੈ ਇਹ ਜਮਕਾ ਡੰਡ ਜਾਂ ਲੱਗਦਾ ਜਾਗਦਾ ਤੇ ਗਾਇਬ ਹੈ ਖਿਲਮੇ ਭਰੀ ਪਰਾਈ ਇਹ ਗਾਇਬ ਹੈ ਸੁਪਨੇ ਨਹੀਂ ਹੁੰਦਾ ਉਹ ਫਿਰ ਪਛਤਾਉਂਦਾ ਕਿ ਸੁਪਨੇ ਦੀ ਦੁਨੀਆ ਵਾਸਤੇ ਮੈਂ ਕੀ ਕਰਦਾ ਸੁਪਨੇ ਦੀ ਦੁਨੀਆ ਵਾਸਤੇ ਮੈਂ ਸੁਪਨੇ ਨੂੰ ਸੱਚ ਮੰਨ ਕੇ ਉਹ ਕੰਮ ਨਹੀਂ ਕੀਤਾ ਜਿਹੜਾ ਕਰਨਾ ਚਾਹੀਦਾ ਸੁਪਨੇ ਨੂੰ ਸੱਚ ਮੰਨ ਬੈਠਿਆ ਸੁਪਨੇ ਨੂੰ ਸੱਚ ਮੰਨਣ ਦੀ ਗਲਤੀ ਦਾ ਖਮਿਆਜਾ ਫਿਰ ਕੋ ਦਿੱਤਾ ਫਿਰ ਪਛਤਾਉਂਦਾ